ਦੋਹਰਾ ਬਹੁ ਰਾਵ ਐਸੇ ਕਹਾ ਅਭਿਆਸ ਸੋ ਮੰਤਰੀ ਸੰਗ ਚਰਿਤ ਚਤੁਰ ਚਤੁਰਾਨ ਕੇ ਮੋਸੋ ਕਹੋ ਪ੍ਰਸੰਗ ਚੋਬੀ ਏਕ ਬਨਕ ਕੀ ਬਾਲ ਬਖਾਨੀਐ ਅਦਕ ਦਰਬ ਜੇ ਧਾਮ ਪਰਮਾਨੀਐ ਤਿਨ ਪੁਰਖ ਸੋ ਹੇਤ ਲਗਾਇਓ ਭੂ ਕਾਜ ਗਹਿ ਗ੍ਰਹਿ ਮੰਗਾਇਓ ਦੋਹਰਾ ਮਾਨ ਮੰਜਰੀ ਸਾਉ ਕੀ ਬਨਤਾ ਸੁੰਦਰ ਦੇ ਬਿੰਦਿਆ ਨਿਧ ਇਕਬਾਲ ਸੋ ਅਦਕ ਵਡਾਇਓ ਨੇ ਚਉਪਈ ਤਬ ਤਾਸੋ ਤ੍ਰੀ ਬਚਨ ਉਚਾਰੇ ਆਜ ਭਜੋ ਮੋਇਆਨ ਪਿਆਰੇ ਤਿਨ ਤ੍ਰੀ ਸੋ ਭੋਗ ਨ ਕਰਿਓ RAM ਨਾਮ ਲੈ ਉਰ ਮਹਿ ਥਰਿਓ ਦੋਹਰਾ RAM ਨਾਮ ਲੈ ਉਠ ਚਲਾ ਜਾਤ ਨਿਹਾਰਾ ਨਾਰੇ ਚੋਰ ਚੋਰ ਕਹਿ ਕੇ ਉਠੀ ਅਤ ਚਿਤ ਕੋ ਵਿਚਾਰੇ ਸੁਣਤ ਚੋਰ ਕੋ ਬਚ ਸ਼ਰਮਨ ਲੋਕ ਪਹੁੰਚੈ ਆਏ ਬੰਦ ਸਾਲ ਭੀਤਰ ਤਿਸੈ ਤਦ ਹੀ ਦਿਆ ਪਠਾਏ ਤਬ ਲੋ ਤ੍ਰੀ ਵਾਰ ਕੇ ਭਈ ਪੁਕਾਰੂ ਜਾਏ ਤਨ ਬਲ ਤੇ ਤਿਹ ਸਾਧ ਕਹੈ ਜੰਪੁਰ ਦਿਓ ਪਠਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 3100 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਫਜੂ ਚੌਪਈ ਸੁਨੋ ਨਿਰਪਤੇਕ ਕਥਾ ਸੁਨਾਉ ਤਾਤੇ ਤੁਮ ਕਹਾ ਅਦ ਕਰੇ ਜਾਉ ਦੇਸ ਪੰਜਾਬ ਏਕ ਬਰਨਾਰੀ ਚੰਦਰ ਲਈ ਜਾਤੇ ਉਜਿਆਰੀ ਰਸ ਮੰਜਰੀ ਨਾਮ ਤੇ ਤ੍ਰੀ ਕੋ ਨਿਰਖ ਪ੍ਰਭਾ ਲਾਗਤ ਸੁਖ ਜੀ ਕੋ ਤਾਕੋ ਨਾਥ ਵਿਦੇਸ ਸਿਧਾਰੋ ਤਿਹ ਜੀਏ ਸ਼ੋਕ ਤਮਨ ਕੋ ਭਾਰੋ ਦੋਰਾ ਅਮਿਤ ਦਰਵਤਾ ਕੇ ਸਦਨ ਚੋਰਨ ਸੁਣੀ ਸੁਧਾਰੇ ਰਹਿਣ ਪਰੀ ਤਾਕੇ ਪਰੇ ਅਮਿਤ ਮਸਾਲੇ ਜਾਰੇ ਚੋਪੀ ਚੋਰ ਆਵਤਿ ਅਤਿ ਨਾਰ ਨਿਹਾਰੇ ਐਸ ਭਾਂਸੋਂ ਬਚਨੋ ਚਾਰੇ ਸੁਨ ਤਸਕਰ ਮੈਂ ਨਾਰ ਤਿਹਾਰੀ ਆਪਣੀ ਜਾਨ ਕਰਹੁ ਰਖਵਾਰੀ ਦੋਹਰਾ ਸਭ ਗ੍ਰਹਿ ਕੋ ਧਨ ਤੁਮ ਹਰੋ ਹਮੂ ਸੰਗ ਲੈ ਜਾਹੋ ਪਾਂਤ ਪਾਂਤ ਕੇ ਰਹਿਣ ਦਿਨ ਮੋ ਸੋ ਕੇਲ ਕਮਾਹੋ ਪ੍ਰਥਮ ਹਮਾਰੇ ਧਾਮ ਕੋ ਭੋਜਨ ਕਰਹੁ ਬਨਾਏ ਪਾਛੇ ਮੋਹਿ ਲੈ ਜਾਈਓ ਹਿਰਦੈ ਹਰਖ ਉਪਜਾਏ ਚਉਪਈ ਚੋਰ ਕਹਿਓ ਤ੍ਰਿ ਭਲੀ ਉਚਾਰੀ ਅਬ ਨਾਰੀ ਤੈ ਭਈ ਹਮਾਰੀ ਪ੍ਰਥਮ ਭੱਛ ਕੈ ਹਮੈ ਖਵਾਵਹੁ ਤਾਂ ਪਾਛੇ ਮੁਰ ਨਾਰ ਕਹਾਵਹੁ ਦੋਹਰਾ ਚੌ ਛੱਤਾ ਪਰ ਜਬ ਤਰਨ ਚੋਰਨ ਦਿਓ ਚਰਾਏ ਆਪ ਕਰਾਹੀ ਚਾਰ ਕਹਿ ਲੀਨੇ ਬਰੇ ਪਕਾਏ ਚੌਵੇਂ ਚੋਰ ਮਹਲ ਪਰ ਦੈ ਚੜਾਈ ਆ ਮਾਰਤਾ ਲੋ ਉਠ ਆਈ ਬੈਠ ਤੇਲ ਕੋ ਭੋਜ ਪਕਾਇਓ ਅਦਗ ਬਿਖੈ ਭੇ ਤਾਹੇ ਮਿਲਾਇਓ ਦੋਰਾ ਡਾਰ ਮਾਹਰਾ ਭੋਜ ਮੈਂ ਚੋਰਨ ਦਇਓ ਖਵਾਏ ਨਿਕਸ ਆਪ ਆਪਤ ਪਈ ਤਾਲੋ ਦ੍ਰਿੜ ਕਰ ਲਾਏ ਚਉਪਈ ਹਾਸ ਹਾਸ ਬਹਿਨ ਚੋਰ ਸੋ ਕਹੈ ਤਾ ਕੋ ਹਾਥ ਹਾਥ ਸੋ ਗਹਿ ਬਾਤਨ ਸੋ ਤਾ ਕੋ ਬਿਰਮਾਵੈ ਬੈਠੀ ਆਪ ਤੇਲ ਅਵਟਾਵੈ ਦੋਹਰਾ ਤੇਲ ਜਵੈ ਤਾਤੋ ਪਇਓ ਤਾ ਕੀ ਦ੍ਰਿਸ਼ ਬਚਾਏ ਡਾਰ ਸੀਸ ਤਾ ਕੇ ਦਇਓ ਮਾਰਿਓ ਚੋਰ ਜਰਾਏ ਚੋਰ ਰਾਜ ਜਰ ਕੈ ਮਰਿਓ ਚੋਰ ਮਰਿਓ ਬਿਖ ਖਾਏ ਪ੍ਰਾਤ ਪੈ ਕੁਟਵਾਰ ਕੇ ਸਭ ਹੀ ਤੈ ਬੰਧਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 32 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਉੱਤਰ ਦੇਸ ਰਾਵ ਇਕ ਕਹੀਐ ਅਤਿ ਰੂਪ ਜਾ ਕੋ ਜਗ ਲਹੀਐ ਛਤਰ ਕੇਤ ਰਾਜਾ ਕੋ ਨਾਮਾ ਨਿਰਕ ਤਖਤ ਰਹੀ ਜਿਹ ਬਾਮਾ ਛਤਰ ਮੰਜਰੀ ਨਾਮ ਤਮਨ ਕੋ ਅਤਿ ਰੂਪ ਜਗ ਸੁਨ ਜਮਨ ਕੋ ਪਵਨ ਚਤੁਰਦਸ ਮਾਜ ਵਿਚਾਰੀ ਰਾਜਾ ਛਤਰ ਕੇਤ ਕੀ ਨਾਰੀ ਛਤਰ ਮੰਜਰੀ ਤਾਕੀ ਪਿਆਰੀ ਅੰਗ ਉਤੰਗ ਨਿਰਪਤ ਤੇ ਭਾਰੀ ਬਹੁਰ ਜਤਨ ਆਗਮ ਕੋ ਕਰੈ ਕੈਸੇ ਰਾਜ ਹਮਾਰੋ ਸਰੈ ਕੰਨਿਆ ਹੋਇ ਤਾਕੇ ਮਰ ਜਾਹੀ ਪੂਤਾਨ ਪ੍ਰਗਟੈ ਕੋ ਨਾਹੀ ਤ੍ਰੀ ਕੋ ਸੋ ਕਤਕ ਜੀ ਭਾਰੋ ਚਿਤ ਏਕਤੀ ਚਿਤ ਵਿਚਾਰੋ ਸੁਤ ਬਿਨ ਤ੍ਰਿਆ ਚਿਤ ਚਿਤ ਵਿਚਾਰੀ ਕਿਉ ਨਾ ਦੈ ਗਤ ਕਰੀ ਹਮਾਰੀ ਦਿਜ ਮੁਰਹਾ ਦਾਨ ਨ ਲੇਹੀ ਗ੍ਰਹਿ ਕੇ ਲੋ ਗੁਰਾਂਬੇ ਦੇਹੀ ਤਾਂ ਤੇ ਦੁਰਾਚਾਰ ਕਛ ਕਰੀਐ ਪੁੱਤਰ ਰਾਵ ਕੋ ਬਦਨੂ ਚਰੀਐ ਏਕ ਪੁੱਤਰ ਲੀਜੈ ਉਪਜਾਈ ਨਿਰਪ ਕੋ ਕਮਨ ਨਿਰਖੈ ਆਈ ਸਭ ਤੇਗ ਤੇ ਨਿਵਤ ਬੁਲਾਈ ਇਹ ਵਿਆਹ ਹੋਏ ਜਗਤ ਉਡਾਈ ਯੋ ਸੁਨ ਨਾਰ ਅਦਕੇ ਅਕੁਲਾਈ ਸੇਵਕਾਂ ਸੋ ਦਰਬ ਲੁਟਾਈ ਦੋਹਰਾ ਸਬਦ ਤਰਾਸ ਰਾਣੀ ਅਦਕ ਲੋਗਨ ਦਰਬ ਲੁਟਾਏ ਤੇ ਬਾਕੀ ਸਭ ਤੈ ਚਹਿ ਸਕੈ ਨ ਮੂਰਖ ਪਾਏ ਚਉਪਈ ਲੋਗ ਸ਼ਬਦ ਤਾ ਕੀ ਕਾ ਚਹਿ ਵਾਕੀ ਉਸਤ ਨਿਰਵਸੋਂ ਕਹੈ ਕਹੈ ਜੋਏ ਪ੍ਰਭ ਭਰੈ ਸੁਮਾਰੋ ਅਦਕ ਟੂਕਰੋ ਚਲੋ ਹਮਾਰੋ ਤਰਾਸ ਤਰਾਸਾ ਤ੍ਰਿਹਾ ਦਿਖਾਵੈ ਤਾਕੋ ਮੂਨ ਮੂਨ ਕਰ ਖਾਵੈ ਤਾਕਾ ਦਰਬ ਨ ਦੇਖਣ ਦੇਹੀ ਲੂਟ ਕੂਟ ਬਾਹਰ ਤੇ ਲੇਹੀ ਪੁਨ ਤਿਹ ਮਿਲੈ ਸਬਤ ਸੋ ਜਾਈ ਭਾਂਤ ਭਾਂਤ ਤਿਨ ਕਰਹਿ ਵਡਾਈ ਤੁਮ ਕਹ ਭਰ ਹੈ ਨਿਰਪਤ ਹਮਾਰੋ ਹੋਵੈ ਅਦਿਕ ਪ੍ਰਤਾਪ ਤੁਮਾਰੋ ਯੋ ਕਹਿ ਕੈ ਤਾਕੋ ਧਨ ਲੂਟਹਿ ਬੋਰਿਆਨ ਬਾਤਰੀ ਕਹ ਕੂਟਹਿ ਇਹ ਵਿਦ ਤਰਾਸ ਤਿਨਾ ਦਿਖਰਾਵੈ ਦੂਹਨ ਮੂਨ ਮੂਨ ਕਹਿ ਖਾਵੈ ਦੋਹਰਾ ਅਨਕ ਭਾਂਤ ਦੇ ਨਿਰਵਿਤ ਕੋ ਦੂਹਨ ਤਰਾਸ ਦਿਖਾਏ ਦਰਬ ਜੜਨ ਕੇ ਧਾਮ ਕੋ ਇਹ ਛਲ ਛਲੈ ਬਨਾਏ ਚਉਪਈ ਸਬਤ ਤਰਾ ਜੜ ਦਰਬ ਲਟਾਵੈ ਦੁਰਾਚਾਰ ਸੁਧ ਹੇਤ ਕਮਾਵੈ ਅਦਕ ਪ੍ਰੀਤ ਤਿਨ ਕੇ ਸੰਗ ਠਾਨੈ ਮੂਰਖ ਨਾਰ ਭੇਦ ਨਹਿ ਜਾਣੈ ਦੋਹਰਾ ਤੇ ਰਾਮ ਔਰਨ ਸੋ ਕਹੈ ਇਹ ਕੁਤਿਆ ਕੇ ਕਾਜ ਏਕ ਦਰਬ ਹਮ ਚਾਈਐ ਜੋ ਦੈ ਸ੍ਰੀ ਜਦੁਰਾਜ ਚਉਪਈ ਯਹ ਸਭ ਭੇਦ ਨਿਰਵਤੀ ਦੀ ਜਾਣੈ ਮੂਰਖ ਨਾਰ ਨਾ ਬਾਤ ਪਛਾਨੈ ਰਾਜਾ ਅਵਰ ਤ੍ਰਿਆਨ ਬੁਲਾਵੈ ਭਾਂਤ ਭਾਂਤ ਕੇ ਭੋਗ ਕਮਾਵੈ ਦੋਹਰਾ ਤ੍ਰਿਗ ਤਾਤਰੀ ਕੈ ਭਾਖੀਐ ਜਾ ਕਹ ਪੀਐ ਨ ਬੁਲਾਏ ਤੇ ਦੇਖ ਤ੍ਰਿ ਅੰਤ ਕੀ ਸੇਜ ਬਿਹਾਰਨ ਜਾਏ ਚਉਪਈ ਮੂਰਖ ਨਾਰ ਭੇਦ ਨ ਪਾਵੈ ਸਭ ਤਰਾਸ ਤੇ ਦਰਬ ਲੁਟਾਵੈ ਤੇ ਬਾਕੀ ਕਛ ਪ੍ਰੀਤ ਨ ਮਾਨੈ ਨਿਰਵਤ ਭੈ ਕਛ ਔਰ ਬਖਾਨੈ ਅੜਿਲ ਸੁਨੋ ਰਾਏ ਇਕ ਤ੍ਰਿਆ ਸੁਭ ਤਾਹੇ ਬੁਲਾਈਐ ਤਾ ਸੋ ਮੈਨ ਬਿਹਾਰ ਵਿਦੇਹ ਕਮਾਈਐ ਐਸੀ ਤ੍ਰੀ ਕਰ ਪਰੈ ਜਾਣ ਨ ਦੀਜੀਐ ਹੋ ਨਿਜ ਨਾਰੀ ਸੋ ਨਿਹੋ ਨਾ ਕਬਹੂ ਜੀਐ ਚਉਪਈ ਪਰੋ ਵਹਿ ਜੋ ਭੂ ਕਮਾਵੈ ਭਾਂਤ ਭਾਂਤ ਸੋ ਧਰਮ ਲੁਟਾਵੈ ਨੇਤਰੀ ਸਾਥ ਨਾ ਨੇ ਲਗਈਐ ਜੋ ਜਿਤ ਜਗ ਆਪਨ ਨਾ ਕਹੀਐ ਦੋਹਰਾ ਤੁਮ ਰਾਜਾ ਸੰਭਵਰ ਕੀ ਫੂਲੀ ਤ੍ਰਿਹ ਨਿਹਾਰੇ ਬਿਨ ਰਸ ਲੀਨੇ ਕਿਉ ਰਹੋ ਤ੍ਰੀ ਕੀ ਸੰਕ ਵਿਚਾਰੇ ਚਉਪਈ ਜਿਹ ਤੁਮ ਚਾਹੋ ਤਿਸ ਲੈ ਆਵਹਿ ਅਭੀ ਤੋਇ ਸੋਨ ਮਿਲਾਵਹਿ ਮਿਲਾਵੈ ਤਾਂ ਸੋ ਭੋ ਮਾਨ ਰੁਜ ਕੀਜੈ ਮਧੁਰ ਬਚਨ ਸ਼ਰਮਨਨ ਸੁਨ ਲੀਜੈ ਯੋ ਰਾਜਾ ਸੋ ਬਹਿਨ ਸੁਨਾਵੈ ਬਹੁਰ ਜਾਏ ਰਾਣੀ ਹੈ ਭੁਲਾਵੈ ਜੋ ਹਮ ਤੈ ਨਿਕਸ਼ਨ ਪ੍ਰਭ ਅਨਕ ਤ੍ਰੀਅਨ ਸੋ ਭੋ ਕਮਾਵੈ ਦੋਹਰਾ ਐਸ ਭਾਂਤ ਨਿਤ ਪ੍ਰਿਤਨ ਕੇ ਨਿਸ ਦਿਨ ਸੋਜ ਬਿਹਾਏ ਨਿਰਪਤ ਸਮਝ ਕਛ ਦੈ ਨਹੀਂ ਰਾਣੀ ਤਨੈ ਲੁਟਾਏ ਚੌਪਈ ਨ੍ਰਿਪ ਇੱਕ ਦਿਨ ਰਾਣੀ ਹੈ ਬੁਲਾਇਓ ਭੱਜ ਭੋਜ ਅਰਮਦ ਹੈ ਮੰਗਾਇਓ ਅਦਕ ਮਦਹ ਰਾਜਾ ਲੈ ਪੀਓ ਥੋਰ ਕਿਸੋ ਰਾਣੀ ਤਿਲ ਲਿਓ ਨਿਰਪ ਕਹਿ ਭਇਓ ਮਦਿਆ ਮਦ ਭਾਰੋ ਸੋਏ ਰਹੋ ਨਹਿ ਸੁਦੈ ਸੰਭਾਰੋ ਪਤ ਸੋਇਓ ਲਹਿ ਤ੍ਰਿਏ ਮਨ ਮਾਹੀ ਭੇਦ ਭੇਦ ਪਛਾਨਿਓ ਨਾਹੀ ਦੋਹਰਾ ਤ੍ਰੀ ਜਾਨਿਓ ਸੋਇਓ ਨਿਰਪਤ ਗਈ ਜਾਰ ਪੈ ਧਾਏ ਜਾਗਤ ਕੋ ਸੋਭਤ ਸਮਝੇ ਭੇਦ ਨਾ ਲਾਹ ਕੁਕਾਏ ਚਉਪਈ ਰਾਣੀ ਗਈ ਭੂਪ ਤਬ ਜਾਗਿਓ ਹਿਰਦੈ ਕੁਾਰ ਕੋ ਤੇ ਅਨੁਰਾਗਿਓ ਬਹਰੋ ਤਿਨ ਕੋ ਪਾਛੋ ਗਏ ਹੋ ਕੇ ਕਮਾ ਸੁਨਿਆ ਗ੍ਰਹਿ ਲਇਓ ਦੁਹਰਾ ਨਿਰਖਰਾਇ ਤ੍ਰੀ ਕੋ ਰਮਤ ਸਰ ਤਨ ਕਾਨ ਪਰਮਾਨ ਆਬੇਨ ਦੂਹਨ ਕੋ ਹਨੋ ਯੋ ਕਹਿ ਕਸੀ ਕਮਾਨ ਚਉਪਈ ਬਹੁਰ ਨਿਰਵਤ ਕੇ ਯੋ ਮਨ ਆਈ ਸੰਕਰਹਾ ਨਹਿ ਝੂਟ ਚਲਾਈ ਯਹ ਵਿਚਾਰ ਮਨ ਮਹਿ ਵਿਚਾਰਾ ਜਾਰ ਸਹਿ ਤ੍ਰੀ ਕੋ ਨਹਿ ਮਾਰਾ ਦੋਹਰਾ ਯੋ ਇਨ ਕੈ ਬਿਮਾਰ ਹੋ ਇਮ ਬਾਹਰ ਉੱਡ ਜਾਏ ਆਨ ਪੁਰਖ ਸੋ ਗਹਿ ਤ੍ਰਿਆ ਜੰਪੁਰ ਦਈ ਪਠਾਏ ਚਉਪਈ ਤਿਨ ਦੂਹਣ ਨਹਿ ਬਾਣ ਚਲਾਇਓ ਤਾ ਤੇ ਉਲਟ ਬੋਰ ਘਰ ਆਇਓ ਹਿਰਦੈ ਮਤੀ ਸੋ ਭੋਕ ਮਾਨੋ ਪੌੜ ਰਹਾ ਸੋਤ ਸੋ ਜਾਨੋ ਤ੍ਰਿਯ ਆਈ ਤਾਸੋ ਰਦ ਕਰ ਕੈ ਅਦਕ ਚਿਤ ਕੇ ਭੀਤਰ ਡਰ ਕੈ ਪੌੜ ਰਹੀ ਤਿਉ ਹੀ ਲਪਟਾਈ ਸੋਤ ਜਾਣ ਨਿਰਵਤ ਹਰ ਖਾਈ ਸੋਤ ਸੋ ਨਿਰਭਲਾ ਖੈਰ ਖਾਨੀ ਮੂਰਖ ਨਾਰ ਬਾਤ ਨਹਿ ਜਾਣੀ ਜਾਗਤ ਪਤ ਸੋਤ ਪਹਿਚਾਨਾ ਮੋਰ ਭੇਦ ਇਨ ਕਛੂ ਨਾ ਜਾਣਾ ਰਾ ਬਚਨ ਤਵ ਤ੍ਰਿਆ ਸੁਨਾਇਓ ਕਹ ਗਈ ਥੀ ਤੈ ਹਮੈ ਬਤਾਇਓ ਤਬ ਰਾਣੀ ਬੈਨ ਉਚਾਰੇ ਸੁਣ ਰਾਜਾ ਪ੍ਰਾਨਨ ਤੇ ਪਿਆਰੇ ਸੁਣ ਨਿਰਪਬਰ ਇਕ ਟਕ ਮੋਹਿ ਪਰੀ ਸੋ ਤੁਮਰੋ ਸੋਤ ਹਮ ਕਰੀ ਪੁੱਤਰ ਏਕ ਬਿਦ ਦਿਆ ਹਮਾਰੇ ਤੇ ਮੋਖਾ ਪ੍ਰਾਨਨ ਤੇ ਪਿਆਰੇ ਦੋਹਰਾ ਪੁੱਤਰ ਸੇਜ ਕੇ ਚਾਹੂ ਤਿਸ ਲੇਤ ਭਮਰਿਆ ਨਿਤ ਵਹਿ ਜਾਣ ਤੁਮਰੇ ਫਰੀ ਸਤ ਸਮਝਿਓ ਚਿਤ ਪੀ ਤ੍ਰੀ ਕੋ ਹਨ ਨਾ ਸਕਿਓ ਮਨ ਤੇ ਖੁਰਕ ਨ ਜਾਏ ਤਾ ਦਿਨ ਤੇ ਤਿਹਨਾਰ ਸੋ ਰਮਿਓ ਨ ਰੁਚ ਉਪਜਾਏ ਭਾਂਤ ਭਾਂਤ ਨਿਰਮਨਾਰ ਕਹੈ ਭਜਤ ਤੋ ਸੁ ਪਾਏ ਬਾਤ ਆਏ ਚਿਤ ਜਾਏ ਜਬ ਘਰੀ ਨ ਭੋਗਾ ਜਾਏ ਚਉ ਪਈ ਇਹ ਰਾਣੀ ਜੀ ਭੀਤਰ ਜਾਣੈ ਲਜਤ ਨਿਰਸੋ ਕਛ ਨ ਬਖਾਨੈ ਬਾਤਨ ਸੋ ਤਾਕਾ ਬਿਰਮਾਵੈ ਕਰ ਕਰ ਅਧਿਕ ਕਟਾਸ਼ ਦਿਖਾਵੇ ਦੋਰਾ ਸਭ ਕਛ ਟੂਟੇ ਜੁਰਤ ਹੈ ਜਾਣ ਲਿਓ ਮਨ ਮਿੱਤ ਏ ਦਵੈ ਟੂਟੇ ਨਾ ਜੁਰੈ ਏਕ ਸੀਸ ਅਰ ਚਿਤ ਚਾਕਰ ਕੀ ਅਰ ਨਾਰ ਕੀ ਏਕੈ ਬੜੀ ਸਜਾਏ ਜੀ ਤੇ ਕਬੂ ਨਾ ਮਾਰੀਐ ਮਨ ਤੇ ਮਿਲੈ ਭੁਲਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਪਾਦੇ 33 ਸਮੋ ਚਰਿਤ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਨੋ ਨਿਰਪਤਿਕ ਕਥਾ ਉਚਰੇ ਹਉ ਤੁਮਰੇ ਚਿਤ ਕੋ ਭਰਮ ਨਿਵਾਰੇ ਹਉ ਤ੍ਰਿਏ ਚਰਿਤ੍ਰਿਕ ਤੁਮੈ ਸੁਨੈ ਹਉ ਤਾਤੇ ਤੁਮ ਖੈਦ ਕਰਿ ਜਾਇ ਹਉ ਸਾਰ ਸਰੰਦ ਵਿਖੈ ਇਕ ਜੋਗੀ ਕਾਉ ਕੇਲ ਪੀਤਰ ਅਤ ਭੋਗੀ ਏ ਗ੍ਰਸਤੀ ਕੇ ਗ੍ਰਹਿ ਆਵੈ ਤਾ ਕੀ ਤ੍ਰਿਸੋ ਭੋਗ ਕਮਾਵੈ ਸੁਰਗਨਾਥ ਜੋਗੀ ਕਾ ਨਾਮਾ ਸ੍ਰੀ ਛਬ ਮਾਨ ਮਤੀ ਵਾਹ ਬਾਮਾ ਵਾਸੋ ਨਿਸ ਦਿਨ ਭੋਗ ਕਮਾਵੈ ਤਾ ਕੋ ਨਾਹ ਨਾਹੇ ਕਛ ਪਾਵੈ ਦੋਰਾ ਇਕ ਦਿਨ ਜੋਗੀ ਕਰੋ ਤੋ ਗ੍ਰਹਸਤੀ ਪਹੁੰਚਾਏ ਤਾਸੋ ਕਹਾ ਬਨਾਏ ਤ੍ਰਿਏ ਏਕ ਤ੍ਰਿਤ ਸਮਝਾਏ ਚਉਪੀ ਕਾਢੇ ਖੜਗਾਤ ਤੁਮ ਤਈਓ ਦੌਰਤ ਨਿਕਟ ਸੋ ਜਾ ਕੇ ਜਈਓ ਤਾਹ ਸੁਨਾਏ ਬਚਨੇ ਭਾਖਿਓ ਮੋਰੋ ਚੋਰ ਚੋਰ ਇਨ ਰਾਖਿਓ ਦੋਹਰਾ ਪ੍ਰਿਤਜ ਤੁਹਾਰੋ ਨਾਥੇ ਤਾ ਕਹੋ ਜਹ ਦੁਰਾਏ ਤਾ ਕੋ ਬੌਰ ਨਿਕਾਰ ਹੋ ਕਛੂ ਚਰਿਤਰ ਬਨਾਏ ਚਉਪੀ ਕਹਿ ਐਸੇ ਆਏ ਸਹਿ ਪਠਾਇਓ ਆਪ ਤਮਨ ਸੰਭੋਗ ਕਮਾਇਓ ਆਪ ਪਤਹਿ ਦੁਰਾਇਓ ਤਾਕੋ ਆਪ ਬਚਨ ਭਾਖਿਓ ਇਮ ਵਾਕੋ ਸੁਨੋ ਨਾਥ ਇੱਕ ਕਥਾ ਉਚਰੋ ਤੁਮ ਤੇ ਅਦਿਕ ਚਿੱਤ ਮੇ ਡਰਉ ਕੋ ਪੇਗ ਜੋਗੀ ਕਹ ਜਾਗਿਓ ਨਿਜ ਚੇਲਾ ਕਾ ਮਾਰਨ ਲਾਗਿਓ ਮੈਂ ਜੁਗਿਆ ਕਹ ਦਇਓ ਹਟਾਈ ਵਾ ਚੇਲਾ ਕਹ ਲਿਓ ਛਪਾਈ ਚਲੋ ਨਾਥ ਉਠ ਤੁਮੈ ਦਿਖਾਉ ਤਾਂ ਤੇ ਤੁਮਰੋ ਹਿਰਦੈ ਸਰਾਉ ਦੋਹਰਾ ਭਲਾ ਕੀਆ ਤੈ ਰਾਖਿਆ ਸੁਖਤ ਕੀਆ ਮੁਰਤੀਤ ਸਰਨਾਗਦ ਦੀਜਤ ਨਹੀਂ ਇਹ ਬਡਨ ਕੀ ਰੀਤ ਸੁਨਤ ਮਨੋਹਰ ਬਾਤ ਜੜ ਰੀਜ ਗਇਓ ਮਨ ਮਾਹੇ ਅਦਕ ਪ੍ਰੀਤਾ ਸੋ ਕਰੀ ਭੇਦ ਪਛਾਨਾ ਨਾਹੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 34ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚਉਪਈ ਨਰ ਚਰਿਤ੍ਰ ਨਿਪ ਨਿਕਟ ਉਚਾਰੋ ਕਹਿਓ ਨਾ ਸੁਨ ਬਚਨ ਹਮਾਰੋ ਦਛਨ ਦੇਸ ਰਾਏ ਇਕ ਰਹਿ ਅਤ ਸੁੰਦਰ ਜਾ ਕੋ ਜਗ ਕਹੈ ਅੜਿਲ ਤਾ ਕੋ ਰੂਪ ਅਨੂਪ ਲਹਣ ਤ੍ਰੀ ਆਵਹੀ ਨਿਰਖ ਪ੍ਰਭਾ ਬਰ ਜਾਹੇ ਸਵੈ ਸੁਖ ਪਾਵਹੀ ਪੀਅ ਪੀਅ ਤਾ ਕਹ ਬੈਨ ਸਦਾ ਮੁਖ ਭਾਖੀ ਓ ਅਦਕ ਪ੍ਰੀਤ ਰਾਜਾ ਸੋ ਨਿਤ ਪ੍ਰਤਿ ਰਾਖੀ ਦੋਹਰਾ ਦਵੈ ਇਸਤਰੀ ਤਾਕੇ ਰਹੈ ਅਮਿਤ ਰੂਪ ਕੀ ਖਾਨ ਏਕ ਸੰਗ ਰਾਜਾ ਰਮੈ ਅਦਕ ਪ੍ਰੀਤ ਜੀ ਜਾਨ ਏਕ ਦਿਵਸ ਦੋ ਤ੍ਰਿਆ ਨਿਰਭਰ ਲਈ ਬੁਲਾਏ ਆਂਖ ਮੀਚਨ ਖੇਲ ਭਇਓ ਅਦਕ ਨੇਹ ਉਪਜਾਏ ਆਂਖ ਮੂੰਦ ਤ੍ਰਿਯ ਏਕ ਕੀ ਦੂਜੀ ਲਈ ਬੁਲਾਏ ਅਦਕ ਭੋਗ ਤਾਂ ਸੋ ਕੀਆ ਇਮ ਕਹਿ ਦਈ ਉਠਾਏ ਮੈਂ ਰੁਚਿਤ ਸੋ ਤੋ ਸੋ ਰਮੋ ਰਮੋ ਨ ਯਾਕੇ ਸੰਗ ਕੋਟ ਕਸ਼ਟ ਤਨ ਪੈ ਸਹੁ ਕੈ ਸੋਈ ਦਹਿ ਅਨੰਗ ਅੜਿਲ ਹਰੀ ਅਸਮਾਨ ਕਲਾ ਭਜ ਦਈ ਉਠਾਏ ਕੈ ਰੁਕਮ ਕੇਤ ਨਿਰਪੈ ਸੋ ਚਿਰਤ ਦਿਖਾਏ ਕੈ ਮੂਰਖ ਰਾਣੀ ਦੁਤੀਏ ਨਾ ਕਛ ਜਾਣਤ ਪਈ ਹੋ ਲੋਕ ਮੀਚਨ ਕੀ ਖੇਲ ਜਾਣ ਜੀਵੈ ਲਈ ਚਉਪਈ ਰਾਤਿ ਕਰ ਕੈ ਤ੍ਰਿਯ ਦਈ ਉਠਾਈ ਪੁਨਵਾ ਕੀ ਦੋ ਆਖ ਛੁਰਾਈ ਅਤਕ ਨੇਹ ਤੇ ਸੰਗ ਉਪਜਾਇਓ ਮੂਰਖ ਨਾਰ ਭੇਦ ਨਹਿ ਪਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 35ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ